ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਹਾਂ ਗੈਰ ਗੰਭੀਰ ਅਥਾ ਲਾਲ ਗੋਪਾਲ ਗੋਬਿੰਦ ਪ੍ਰਭ ਪ੍ਰਭ ਕੀ ਹੈ ਪ੍ਰਭ ਦਾ ਦਰਸ਼ਨ ਜੇ ਕਰਨਾ ਹੈ ਪ੍ਰਭ ਦਾ ਨਕਸ਼ਾ ਕੀ ਹੈ ਲਾਲ ਗੋਪਾਲ ਗੋਬਿੰਦ ਪ੍ਰਭ ਜਿਵੇਂ ਲਾਲ ਹੁੰਦਾ ਹੈ ਉਹ ਜੋ ਚਾਨਣ ਆਪਣੇ ਆਪ ਨਿਕਲਦੀ ਹੈ ਰੋਸ਼ਨੀ ਪ੍ਰਭ ਲਾਲ ਹੈ ਜਿਹੜਾ ਜੀਵ ਹੈ ਉਹਦੀ ਰੋਸ਼ਨੀ ਜੀਵ ਆਤਮਾ ਮਨ ਤਾਂ ਰੋਸ਼ਨੀ ਉਹਦੀ ਉਹ ਤਾਂ ਪੈਦਾ ਹੋਈ ਹੋਈ ਚੀਜ਼ ਉਹ ਲਾਲ ਹੈ ਲਾਲ ਤਾਂ ਵਜਨ ਹੈ ਸੂਰਜ 'ਚ ਵਜਨ ਹੈ ਧੁੱਪ ਨੂੰ ਤੋਲ ਕੇ ਦਿਖਾਓ ਸੂਰਜ ਤੋਂ ਪੈਦਾ ਹੁੰਦੀ ਹੈ ਧੁੱਪ ਨੂੰ ਤੋਲੋ ਇਕੱਠੀ ਕਰਕੇ ਤੋਲ ਲੋ ਧੁੱਪ ਨੂੰ ਕਿੰਨੀ ਹੈ ਤੋਲ ਹੈਗਾ ਵੀ ਕੁਝ ਹੈ ਹੈ ਵੀ ਕੁਝ ਨਹੀਂ ਹੈ ਇਸ ਕਰਕੇ ਜੀਵ ਆਤਮਾ ਹੈ ਵੀ ਕੁਝ ਹੈ ਵੀ ਕੁਝ ਜੇ ਲਾਲ ਚੱਕ ਕੇ ਲੈ ਜੀਏ ਨਾਲ ਨਾਲ ਜਾਂਦੀ ਹੈ ਰੋਸ਼ਨੀ ਜਿਸ ਨੂੰ ਸੂਰਜ ਜਾਂਦਾ ਤੋਂ ਬਨਾਲੇ ਚਲੀ ਜਾਂਦੀ ਹੈ ਰੁਕਦੀ ਕਾਹਦੇ ਨਹੀਂ ਫੜ ਲੋ ਦੇਖਣੋ ਹੈ ਵੀ ਧੁੱਪ ਪਰ ਉਹਦੇ ਸੂਰਜ ਤੇ ਬਿਨਾਂ ਕੋਈ ਇਹਦਾ ਵਜੂਦ ਵਿੱਚ ਜਿਵੇਂ ਲਾਲ ਦਾ ਵਜਨ ਹੈ ਲਾਲ ਦਾ ਵਜੂਦ ਹੈ ਉਹਦੇ ਰੋਸ਼ਨੀ ਦੇ ਵਜੂਦ ਹੁੰਦਾ ਹੋਇਆ ਵੀ ਵਜੂਦ ਹੈ ਰੋਸ਼ਨੀ ਦਾ ਵਜੂਦ ਹੁੰਦਾ ਹੋਇਆ ਵੀ ਵਜੂਦ ਹੈ ਨਹੀਂ ਇਸ ਕਰਕੇ ਉਹ ਹੈ ਵੀ ਮਨ ਹੈ ਵੀ ਹੈ ਵੀ ਕਹਿਣ ਸੁਣਨ ਕੋ ਦੂਆ ਚੁਲਾ ਹੈ ਨਹੀਂ ਉਹਦਾ ਪ੍ਰਤਾਪ ਹੈ ਮਨ ਮਨ ਤਾਂ ਦਾ ਪ੍ਰਤਾਪ ਰੋਦੀ ਜੋਤ ਹੈ ਬੁੱਧ ਅਕਲ ਉਹਦੀ ਜੋਤ ਹੈ ਪ੍ਰਤਾਪ ਉਹਦਾ ਮਨ ਅਕਲ ਦੇ ਵਿੱਚ ਪੈਦਾ ਹੋਈ ਹੋਈ ਇੱਛਾ ਦਾ ਨਾਮ ਅਸਲ ਜਿਵੇਂ ਕਿਸੇ ਪਾਣੀ 'ਚ ਲਹਿਰ ਪੈਦਾ ਹੁੰਦੀ ਹੈ ਉਹ ਜੋਤ ਵਿੱਚ ਜਿਹੜੀ ਬੁੱਧੀ 'ਚ ਇੱਛਾ ਪੈਦਾ ਹੋਈ ਹੈ ਉਹਦਾ ਮਨ ਨਾ ਹੈ ਅਸਲ 'ਚ ਮਨ ਔਰ ਬੁੱਧੀ ਅੱਡ ਅੱਡ ਨਹੀਂ ਹਨ ਬੁੱਧੀ ਨੇ ਜੋ ਇੱਛਾ ਪੈਦਾ ਕਰ ਲਈ ਨਾ ਦੇਖ ਕੇ ਕੋਈ ਚੀਜ਼ ਬਿਨ ਦੇਖੇ ਉਪਜੇ ਨਹੀਂ ਬੁੱਧੀ ਜੋ ਉਪਜਦਾ ਹੈ ਬੁੱਧੀ ਦੇ ਵਿੱਚੋਂ ਉਪਜਦਾ ਹੈ ਮਨ ਪਾਣੀ ਜੋ ਪੈਦਾ ਹੁੰਦੀ ਹੈ ਲਹਿਰ ਇਹ ਬੁੱਧੀ ਜੋ ਪੈਦਾ ਹੋਈ ਇਸੇ ਕਰਕੇ ਬੁੱਧੀ ਦੀ ਬਾਤ ਹੈ ਉਹਨਾਂ ਨੇ ਮਾਇਆ ਨੂੰ ਆ ਮੰਨ ਲਿਆ ਵੀ ਮਾਇਆ ਦੇਖੀ ਤਾਂ ਮਨ ਪੈਦਾ ਹੋਇਆ ਮਾਇਆ ਤਾਂ ਦੇਖੀ ਬੁੱਧੀ ਜੋ ਪੈਦਾ ਤਾਂ ਬੁੱਧੀ ਚ ਹੁੰਦਾ ਮਨ ਜਿਹੜੀ ਬੁੱਧੀ ਚ ਇੱਛਾ ਪੈਦਾ ਹੁੰਦੀ ਹੈ ਨਾ ਉਹਦਾ ਹੀ ਨਾਮ ਹੈ ਹੈ ਤਾਂ ਬੁੱਧੀ ਚ ਦੇਖ ਕੇ ਬਾਹਰ ਦੇਖ ਕੇ ਅੱਖਾਂ ਦੇ ਦੇਖ ਕੇ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ ਫਿਰ ਤਾਂ ਮਾੜੀ ਹੈ ਫਿਰ ਤਾਂ ਉੱਤੇ ਪੰਕਤੀ ਉਹਦੇ ਵਾਸਤੇ ਉੱਤਲੀ ਪੰਕਤੀ ਉਹਦੇ ਵਾਸਤੇ ਹੀ ਆਈਆਂ ਫਿਰ ਤਾਂ ਮਾਇਆ ਨਾਲ ਜੁੜ ਗਈ ਜੇ ਧਰਮ ਪੜ ਗਈ ਇਹਦੇ ਨਾਲ ਨਹੀਂ ਜੁੜਨਾ ਆਪਾਂ ਨੇ ਖਤਰਨਾਕ ਚੀਜ਼ ਹੈ ਮਾਇਆ ਨਾਲ ਨਹੀਂ ਜੁੜਨਾ ਇਹ ਗੰਦਗੀ ਇਹ ਦੁਰਲੰਧ ਹੈ ਜੇ ਵੀ ਛੱਡਤਾ ਫਿਰ ਉਹਨੂੰ ਅੱਖਾਂ ਤੋਂ ਬਾਹਰ ਦੇਖਣਾ ਵੀ ਛੱਡਣਾ ਪੈਣਾ ਅੱਖਾਂ ਦੇ ਬਾਹਰ ਜਿੰਨਾ ਜਿਹੜਾ ਦੇਖੋ ਬਾਹਰ ਵਿੱਚ ਪੈਦਾ ਹੋ ਜਾਂਦਾ ਫਿਰ ਉਹਨੂੰ ਬਦਲਣਾ ਪੈਣਾ ਹੈ ਬੁੱਧੀ ਨੂੰ ਅਸਲ ਤੇ ਜਿਹੜੀ ਨੇਤਰ ਨੇ ਜਿਹਦਾ ਨਾਮ ਨੇਤਰ ਬੁੱਧੀ ਦਾ ਨਾਮ ਅੱਖਾਂ ਐ ਨੇ ਨੇਤਰ ਹੋਏ ਨੇਤਰੀ ਸਤਗੁਰ ਦੇਖਣਾ ਨੇਤਰੀ ਜਿਹੜਾ ਲੱਗਦਾ ਹੈ ਨਾ ਨੇਤਰੀ ਰੜਕਣ ਦੇ ਵਿੱਚ ਉਹ ਅਸਲ 'ਚ ਬੁੱਧੀ ਦਾ ਹੀ ਨਾਮ ਨੇਤਰੀ ਹੈ ਉੱਥੇ ਬੁੱਧੀ ਜਦ ਰੜਕਦੀ ਹੈ ਕਿਸੇ ਚੀਜ਼ ਨੂੰ ਮਨ ਨੂੰ ਮਧਾੜੀ ਬਣਾ ਕੇ ਰੜਦੀ ਹੈ ਮਨ ਦੇ ਵਿੱਚ ਇੱਛਾ ਐ ਪੈਦਾ ਕਰਦੀ ਹੈ ਫਿਰ ਐ ਦੇਖਦੀ ਵੀ ਇੱਛਾ ਠੀਕ ਵੀ ਹੈ ਵਿਚਾਰ ਨੇ ਆ ਜਦ ਉਹਨੂੰ ਬੁੱਧੀਓ ਵਿਚਾਰਦੀ ਹੈ ਨਾ ਕਦੇ ਐ ਨੂੰ ਫਿਰਦੀ ਹੈ ਕਦੇ ਐ ਨੂੰ ਫਿਰਦੀ ਹੈ ਨੇਤਰੀ ਬੁੱਧੀ ਦਾ ਹੀ ਰੂਪ ਨਾਮ ਨੇਤਰੀ ਨੇਤਰ ਇਹਦਾ ਹੀ ਨਾਮ ਅੱਖ ਇਸੇ ਦਾ ਨਾਮ ਗਿਆਨ ਅੰਜਨ ਅੱਖ ਤੇ ਇਸੇ ਚ ਪੜਨਾ ਗਿਆਨ ਅੰਜਨ ਗੁਰਦੀਆ ਅਗਿਆਨ ਅਨੇਰ ਨੇਤਰੀ ਸਤਗੁਰ ਪੇਖਣ ਦੇਖਣਾ ਨਹੀਂ ਪੇਖਣ ਦੇਖਣਾ ਦਾ ਮਤਲਬ ਹੈ ਸਮਝਣਾ ਅਸੀਂ ਸੁਪਨਾ ਦੇਖਦੇ ਨਹੀਂ ਪੇਖਦੇ ਸੁਪਨਾ ਅੱਖਾਂ ਨਾਲ ਨਹੀਂ ਦੇਖਿਆ ਦੇਖਦੇ ਸੀ ਜੋ ਬਿਨਾਂ ਅੱਖਾਂ ਤੋਂ ਚੀਜ਼ ਦੇਖਣੀ ਉਹਨੂੰ ਵੇਖਣਾ ਕਹਿੰਦਾ ਅੱਖਾਂ ਵਜੋਂ ਵੇਖਣਾ ਨੂੰ ਲਿਖਿਆ ਹੋਇਆ ਜ਼ਰੂਰ ਹੈ ਉੱਥੇ ਦੇਖ ਕਿਉਂਕਿ ਜਿਹਨੂੰ ਗੱਲ ਕਹੀ ਹੈ ਉਹ ਦੇਖਣਾ ਹੀ ਸਮਝਦਾ ਅਗਿਆਨੀ ਨੂੰ ਗੱਲ ਕਹੀ ਹੈ ਕਹਿੰਦੇ ਭਾਈ ਅੱਖਾਂ ਤੋਂ ਬਿਨਾਂ ਦੇਖਣਾ ਉਹਨੂੰ ਦੇਖਣਾ ਹੀ ਕਿਹਾ ਗਾਂ ਜਾ ਕੇ ਕਹਿਣਗੇ ਭਾਈ ਦੇਖਣਾ ਨਹੀਂ ਇਹਨੂੰ ਵੇਖਣਾ ਗਾਂ ਜਾ ਕੇ ਉਹਨੂੰ ਕਹਿਣਾ ਵੀ ਇਹਨੂੰ ਦੇਖਣਾ ਨਹੀਂ ਕਹਿੰਦੇ ਇਹਨੂੰ ਵੇਖਣਾ ਹੈ ਨੇ ਇਸੇ ਕਰਕੇ ਇਸ ਨੂੰ ਵੇਖਣਾ ਕਿਹਾ ਹੈ ਇਹਨਾਂ ਅੱਖਾਂ ਤੋਂ ਦੇਖਣ ਨੂੰ ਵੇਖਣਾ ਕਿਹਾ ਹੈ ਬਿਨ ਕੰਨੀ ਸਰਵਣ ਕਰਨਾ ਜਿਹੜਾ ਹੈਗਾ ਸਰਵਣ ਕਰਨਾ ਉਹ ਬਿਨਾਂ ਕਰਨਾ ਤੋਂ ਸੁਣਨ ਪੈਣਾ ਸਰਵਣੀ ਸੁਣਨਾ ਹੋਰ ਡਾਇਰੈਕਟ ਸੁਣਨ ਸ਼ਕਤੀ ਡਾਇਰੈਕਟ ਦੇਖਣ ਸ਼ਕਤੀ ਕੰਮ ਕਰੂਗੀ ਬਿਨਾਂ ਸ਼ਰੀਰ ਦੇ ਬੁੱਧੀ ਦੇ ਲੈਵਲ ਤੇ ਅਸੀਂ ਹਾਂ ਬੁੱਧੀ ਦੇ ਲੈਵਲ ਤੇ ਸਮਝਣਾ ਜਿਹੜਾ ਆਕਾਰ ਕੀ ਕਿ ਮਾਇਆ ਦੇ ਵਿੱਚ ਹੈ ਨਹੀਂ ਮਾਇਆ ਤਾਂ ਅਲਿਪਤ ਸਾਡੇ ਗਿਆਨ ਅੰਦਰੇ ਮਾਇਆ ਦੇ ਨਾਲ ਜੁੜ ਕੇ ਮਾਇਆ ਦੇ ਵਿੱਚੋਂ ਜੋ ਚੀਜ਼ ਉਹ ਸਮਝਦੇ ਹੁਣ ਉਹ ਚੀਜ਼ ਮਾਇਆ ਦੇ ਬਾਹਰ ਹੈ ਤਾਂ ਜਿਹੜੀ ਵਸਤੂ ਅਸੀਂ ਪ੍ਰਾਪਤ ਕਰਦੇ ਤਾਂ ਮਾਇਆ ਤੋਂ ਪਰੇ ਤੇ ਨਾ ਤਾਂ ਇਹਨਾਂ ਅੱਖਾਂ ਦੀ ਲੋੜ ਰਹੀ ਨਾ ਇਹਨਾਂ ਕੰਨਾਂ ਦੀ ਲੋੜ ਰਹੀ ਸਾਨੂੰ ਪੰਜੇ ਗਿਆਨ ਇੰਦਰਾਂ ਦੀ ਕੋਈ ਲੋੜ ਨਹੀਂ ਪੰਜੇ ਗਿਆਨ ਇੰਦਰਾਂ ਦੀ ਲੋੜ ਸਿਰਫ ਇਸ ਕਰਕੇ ਸੀ ਅਸੀਂ ਉਹਨਾਂ ਦਾ ਆਣ ਲੈ ਲਈ ਲਾਲ ਦੀ ਲੈ ਲਈ ਉਹਦਾ ਲਾਲ ਤਾਂ ਬਾਹਰ ਅੱਖਾਂ ਨਾਲ ਦੇਖਿਆ ਫਿਰ ਉਹਦੀ ਬਾਹਰ ਜਿਹੜੀ ਉਹਦੀ ਪੈਂਦੀ ਹੈ ਲਾਈਟ ਉਹ ਵੀ ਦੇਖੀ ਅੱਖਾਂ ਨਾਲ ਸਿਰ ਬਾਹਰੋਂ ਸਮਝਣ ਵਾਸਤੇ ਬਾਹਰ ਦੀ ਗੱਲ ਦੇਖ ਕੇ ਸਮਝਣ ਵਾਸਤੇ ਉਹਦੀ ਆਧਾਰਨ ਦੀ ਚੂਕੇ ਧਰਮ ਦੇਣੀ ਲੈਣੀ ਪੈਣੀ ਹੈ ਸੂਰਜ ਅਸੀਂ ਬਾਹਰ ਅੱਖਾਂ ਨਾਲ ਦੇਖਿਆ ਉਹਦੀ ਆਧਾਰਨ ਜਿਵੇਂ ਆ ਧੁੱਪ ਹੈ ਐਵੇਂ ਭਾਈ ਉਹ ਹੈ ਇਹਦੇ ਵਾਸਤੇ ਲੋੜ ਸੀ ਤੁਹਾਨੂੰ ਇਹਨਾਂ ਅੱਖਾਂ ਨਹੀਂ ਤਾਂ ਉਹਦਾ ਹਾਰਨਾ ਕਿਵੇਂ ਤੁਹਾਨੂੰ ਸਮਝਾਉਂਦੇ ਕਿ ਉਹਦਾ ਹਾਰਨਾ ਸੀ ਲੈ ਬਾਲੀਆਂ ਲੈਨੇ ਆ ਉਦਾਹਰਣਾ ਤਾਂ ਬਾਲੀਆਂ ਲੈਨੇ ਬਾਹਰੋਂ ਸਾਨੂੰ ਪਤਾ ਹੀ ਹੈ ਦੇਖਿਆ ਹੋਇਆ ਸੂਰਜ ਲਾਲ ਦੇਖਣ ਦੀ ਲੋੜ ਨਹੀਂ ਸਾਨੂੰ ਪਈ ਇੱਥੇ ਲਿਆਉਣ ਦੀ ਲੋੜ ਨਹੀਂ ਪਈ ਸਾਨੂੰ ਪਤਾ ਵੀ ਲਾਲ ਦੀ ਰੋਸ਼ਨੀ ਹੁੰਦੀ ਹੈ ਰੋਸ਼ਨੀ ਹੁੰਦੀ ਹੈ ਜਿਵੇਂ ਉਹ ਰੋਸ਼ਨੀ ਹੈ ਇਹ ਹੈ ਹੁਣ ਇਹ ਬੁੱਝਣ ਵਾਲੀ ਗੱਲ ਹੋਊਗੀ ਸਮਝਣ ਵਾਲੀ ਗੱਲ ਹੋਊਗੀ ਸਮਝ ਲਿਆ ਸਾਹਮਣੇ ਕੁਝ ਨਹੀਂ ਫਿਰ ਵੀ ਸਮਝੇ ਮੈਂ ਇਸ ਦੇ ਵਿੱਚ ਸਾਹਮਣੇ ਕੁਝ ਨਹੀਂ ਹੁੰਦਾ ਫਿਰ ਵੀ ਸਮਝਿਆ ਹਾਂ ਵੀ ਠੀਕ ਹੈ ਹਿਸਾਬ ਕਿਤਾਬ ਬਦਲਾ ਹੋ ਗਿਆ ਕਟਵਟ ਕਰਕੇ ਜਵਾਨੀਆਂ ਉੱਪਰ ਸਮਝ ਲੈਣੇ ਬੂਰੇ ਤਾਂ ਕੁਝ ਨਹੀਂ ਹੁੰਦਾ ਬੂਰੇ ਕੀ ਹੈ ਅਬ ਇਹ ਇਹਨੇ ਕੱਢੇ ਇਹਨੇ ਪਾਏ ਇਹਨੇ ਹੋਇਆ ਹਾਂ ਹਿਸਾਬ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਠੀਕ ਹੋ ਗਿਆ ਸ਼ੰਕਾ ਦੂਰ ਹੋ ਗਈ ਇਹੀ ਗੱਲ ਹੈ ਸਾਇੰਸ ਨਹੀਂ ਹੈ ਸਾਇੰਸ ਦੇ ਵਿੱਚ ਜਿਹੜੀ ਚੀਜ਼ ਦੀ ਖੋਜ ਕਰਨੀ ਤੁਹਾਨੂੰ ਮੂਰੇ ਚਾਹੀਦੀ ਹੈ ਸਾਇੰਸ ਦੇ ਵਿੱਚ ਜਿਹੜੀ ਚੀਜ਼ ਦੀ ਖੋਜ ਕਰਨੀ ਅੱਗੇ ਚਾਹੀਦੀ ਹੈ ਤੁਹਾਡੇ ਸਾਇੰਸ ਨਹੀਂ ਹੈਗੀ ਗੁਰੂ ਗੁਰਬਾਣੀ ਮੈਚ ਮੈਚ ਕੁਝ ਵੀ ਨਹੀਂ ਹੁੰਦਾ ਤੁਹਾਡੇ ਮੂਰੇ ਲੱਖਾਂ ਕਰੋੜਾਂ ਦੀਆਂ ਗੱਲਾਂ ਆਉਂਦੀਆਂ ਮੂਰੇ ਕੁਝ ਵੀ ਨਹੀਂ ਹੁੰਦਾ ਚਾਹੇ ਕਾਗਜ਼ ਕਾਲੇ ਕਰਕੇ ਕਰ ਲੋ ਜਾਂ ਕੰਪਿਊਟਰ ਤੇ ਕਰ ਲੋ ਜਾਂ ਜਵਾਨੀ ਕਰ ਲੋ ਚਾਹੇ ਜਵਾਨੀ ਕਰ ਲੋ ਸਾਇੰਸ ਨਹੀਂ ਚੱਲਦੀ ਬਿਨਾ ਮੂਰੇ ਤੇ ਉਹਦੇ ਜਿਹੜੀ ਅਗਲੀ ਖੋਜ ਉੱਥੋਂ ਅਗਲੀ ਖੋਜ ਤਾਂ ਹੋ ਜੇ ਕੀ ਤੁਹਾਡੇ ਮੂਰੇ ਬਸੂ ਕੈਲਕੂਲੇਸ਼ਨ ਦੀ ਗੱਲ ਹੈ ਸਰ ਕੈਲਕੂਲੇਸ਼ਨ ਮੈਥ ਵਿੱਚ ਸਾਇੰਸ ਕੈਲਕੂਲੇਸ਼ਨ ਨਹੀਂ ਹੁੰਦੀ ਹੈ ਸਾਇੰਸ ਦੇ ਵਿੱਚ ਕਿਸੇ ਚੀਜ਼ ਦੀ ਖੋਜ ਹੋਰ ਤੇ ਵਧੀ ਹੈ ਨਾਲ ਸਾਇੰਸ ਦਾ ਝੂਠ ਦੀ ਖੋਜ ਅੱਜ ਦੀ ਜਿਹੜੀ ਸਾਇੰਸ ਹੈ ਕੱਲ ਨੂੰ ਜਾ ਕੇ ਗਲਤ ਵੀ ਹੋ ਸਕਦੀ ਅੱਜ ਅਸੀਂ ਮੰਨਦੇ ਹਾਂ ਗੱਲ ਠੀਕ ਹੈ ਕੱਲ ਨੂੰ ਕਹਾਂਗੇ ਗੱਲ ਨਹੀਂ ਬਈ ਇਦਾਂ ਹੀ ਇਦਾਂ ਸੀ ਬਦਲਾਅ ਦੇ ਨਾਲੇ ਗੁਰਬਾਣੀ ਸ਼ੁਰੂ ਇੱਕ ਤੇ ਹੋਈ ਇੱਕ ਤੋਂ ਹੀ ਮੈਂ ਸ਼ੁਰੂ ਹੁੰਦਾ ਇਹ ਕਹਿੰਦੇ ਸ਼ੁਰੂ ਹੁੰਦਾ ਨਾ ਮੈਂ ਤੋਂ ਇਹ ਸ਼ੁਰੂ ਹੋ ਗਈ ਲਾਲ ਗੋਪਾਲ ਗੋਬਿੰਦ ਪ੍ਰਭ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਭੀਰ ਅਥਾ ਗੋਪਾਲ ਵੀ ਹੈ ਲਾਲ ਹੈ ਗੋਪਾਲ ਹੈ ਰੋਸ਼ਨੀ ਆ ਉਹਦੇ ਵਿੱਚ ਗੋਬਿੰਦ ਜਿਹੜਾ ਹੈ ਹਿਰਦੇ ਵਿੱਚ ਹੈ ਉਹਦੀ ਰੋਸ਼ਨੀ ਹੀ ਸਰੀਰ 'ਚ ਕੰਮ ਕਰਦੀ ਹੈ ਕਹਿਣ ਦਾ ਮਤਲਬ ਸਰੀਰ ਜੀ ਜੋ ਕੰਮ ਕਰਦੀ ਹੈ ਉਹ ਸਰੀਰ ਦੇ ਨਾਲ ਅਨਟੱਚ ਹੈ ਬਿਲਕੁਲ ਸਪਰਸ਼ ਨਹੀਂ ਕਰਦਾ ਸਰੀਰ ਨਾਲ ਉਹ ਉਹਦੀ ਰੋਸ਼ਨੀ ਉਹ ਕਰਦੀ ਹੈ ਜਿਵੇਂ ਧੁੱਪ ਦਾ ਹੀ ਸਾਡੇ ਸੂਰਜ ਬਹੁਤ ਦੂਰ ਹੈ ਧੁੱਪ ਨਾਲੇ ਸਾਡਾ ਸਮਝਾਰੀ ਜਾਂਦਾ ਧੁੱਪ ਔਰ ਗਰਮੀ ਦੋ ਚੀਜ਼ਾਂ ਦੇ ਰਹੇ ਸੰਸਾਰ ਨੂੰ ਸਰੀਰ ਸੂਰਜ ਉਹਦੇ ਨਾਲ ਸਾਡਾ ਜੀਵਨ ਚੱਲਦਾ ਚੱਲਦਾ ਨਾ ਇੱਥੇ ਦਾ ਜੀਵਨ ਐਵੇਂ ਜਿਹੜਾ ਅੰਦਰ ਪ੍ਰਭ ਹੈ ਜੀਵ ਆਤਮਾ ਅਸਲੀ ਜਿਹੜਾ ਹੈ ਮਨ ਤੋਂ ਜੋ ਪੈਦਾ ਹੋਇਆ ਹੈ ਉਹ ਅੰਦਰ ਹੈ ਹਿਰਦੇ ਵਿੱਚ ਹੈ ਉਹਦੀ ਜੋਤ ਜੋਤ ਹੈ ਚੱਜ ਕਰ ਰਹੀ ਹੈ ਉਹਦੀ ਜੋਤ ਨਾਲ ਇਹ ਜਾਗਦਾ ਉਹਨੂੰ ਇਹ ਜਾਗਤ ਜੋਤ ਕਿਹਾ ਉਹ ਉਹ ਤੋਂ ਜੋਤ ਜਿਹਦਾ ਜੋਤ ਪੈਦਾ ਹੁੰਦੀ ਹੈ ਉਹ ਆਪ ਉਹਨੂੰ ਜਾਗਤ ਜੋਤ ਹੈ ਜਾਗਤ ਜੋਤ ਉਹਨੂੰ ਜਪਣਾ ਜਾਗਤ ਜੋਤ ਜਪਣ ਸਬੰਸੋ ਜਾਗਤ ਜੋਤ ਬਾਣੀ ਗੁਰਬਾਣੀ ਚ ਨਹੀਂ ਹੈ ਬਿਲਕੁਲ ਨਹੀਂ ਹੈ ਜਾਗਤ ਜੋਤ ਚੇਤਨ ਹੁੰਦੀ ਹੈ ਜੜਨੀ ਹੁੰਦੀ ਚੇਤਨ ਜਿੱਥੇ ਉਹ ਜੋਤ ਹੋਊ ਉਹ ਸਰੀਰ ਹੋਊ ਤੇ ਭੁੱਖ ਲੱਗੂ ਪਿਆਸ ਲੱਗੂ ਬੜਾ ਹੋਊਗਾ ਪੁਰਾਣਾ ਹੋਊਗਾ ਸਮਝੂਗਾ ਕੁਝ ਕਰੂਗਾ ਉਲਟਾ ਕਰੇ ਜਾਂ ਸਿੱਧਾ ਕਰੇ ਤੇ ਪ੍ਰਾਣ ਹੋਣਗੇ ਸਾਹ ਆਵੇ ਜਾਂ ਨਾ ਹੋਵੇ ਜੀਵ ਹੋਊਗਾ ਸਾਹਣੋ ਵੀ ਜ਼ਰੂਰੀ ਨਹੀਂ ਹਾਂ ਪਾਣੀ ਜ਼ਰੂਰ ਹੋਊਗਾ ਤੇ ਜੋਤ ਪਾਣੀ ਬਿਨਾ ਜੋਤ ਨਹੀਂ ਰਹਿੰਦੀ ਬਬੀਆ ਜਨਮ ਤੇਰਾ ਬਾਸ ਮੈਂ ਚੜੀ ਰੂੜੂ ਕਾਗਜ਼ ਵਾਸਤੇ ਮੌਸਚਰ ਹਾਨੀ ਕਰ ਕਾਗਜ਼ ਵਾਸਤੇ ਮੌਸਚਰ ਹਾਨੀ ਕਰ ਤੇ ਜਿਹੜਾ ਦਾ ਕਾਗਜ਼ ਚਾਹੀਦਾ ਨਹੀਂ ਇਸ ਕਰਕੇ ਜਿਹੜੀ ਜੋਤ ਦੀ ਗੱਲ ਅਸੀਂ ਕਰਦੇ ਹਾਂ ਜੋਤ ਬਾਰੇ ਗਿਆਨ ਹੈ ਇਹਦੇ ਵਿੱਚ ਜੋਤ ਬਾਰੇ ਦੱਸਿਆ ਹੋਇਆ ਜੋਤ ਨਹੀਂ ਹੈ ਇਹਦੇ ਵਿੱਚ ਜੋ ਤੁਹਾਡੇ ਹੈ ਜੋ ਤਾਂ ਆਦਮੀ ਵਿੱਚ ਹੈ ਫਿਰ ਵੇਦ ਨੂੰ ਕਹੀ ਗਿਆ ਸੀ ਵੇਦ ਬੜਾ ਤੇ ਜਹਾਂ ਤੇ ਆਇਆ ਫਿਰ ਉਹ ਬੜਾ ਜਿੱਥੋਂ ਵੇਦ ਆਇਆ ਜਿਹਨੇ ਗੁਰਬਾਣੀ ਬੋਲੀ ਉਹ ਬੜਾ ਹੋਇਆ ਫਿਰ ਜਿਹਨੇ ਲਿਖੀ ਉਹ ਬੜਾ ਹੋਇਆ ਉਹਨੇ ਫਿਰ ਇਹਨੂੰ ਬੜਾ ਕਿਉਂ ਕਿਹਾ ਸਵਾਲ ਹੈ ਬੜਾ ਹੋਈ ਹੈ ਚੇਤਨ ਇਹ ਦਰਗਾਹ ਦਾ ਫੈਸਲਾ ਬੜਾ ਦਰਗਾਹ ਨੇ ਕਿਹਾ ਬੜਾ ਬੇਦ ਬੜਾ ਵਿਚਾਰ ਤੇ ਪਰ ਉਹ ਕਾਹਦੇ ਮੰਨਦਾ ਇਹਨੂੰ ਬੜਾ ਉਹ ਕਹਿੰਦਾ ਠੀਕ ਆ ਬੋਲਿਆ ਮਾਇਆ ਪਰ ਬੁਲਾਇਆ ਬੋਲਿਆ ਆਇਆ ਮੇਰੇ ਘਰੋਂ ਨਹੀਂ ਆਇਆ ਗਾਲ ਤੋਂ ਸੱਚਖੰਡ ਬੜਾ ਜਿੱਥੋਂ ਆਇਆ ਤੁਰਕੀ ਬਾਣੀ ਹੈ ਮੇਰੇ ਕੋਲ ਆਈ ਨਹੀਂ કોઈ ડિપ્પુ દે ઓરલીય કોઈ ચીજ ડિપ્પુ હોલ્ડર કામ કરતા ડિપ્પુ હોલ્ડર થોડી દેર દેતા સંતા નહીં છે સરકાર દે રહી છે ના ઓણ કહે મેં ઓ દે રહે કમે કહે મેં દે રહે કહે ભાઈ જે ચીજ આઈયા મેં દે છુ જે તો આયા ઓ બળા જહા થી આયા લંબર સચ ગણ તો આયા આઈયા વાણી સચ ખંડ વટ ਥਰੂ ਕਿਹਦੇ ਆਈ ਉਹ ਗੱਲ ਅਲੱਗ ਹੈ ਉਹ ਗੱਲ ਅਲੱਗ ਹੈ ਜਿਹਦੇ ਥਰੂ ਆਈ ਹੈ ਉਹ ਤਾਂ ਬੁਲਾਇਆ ਬੋਲਿਆ ਉਹ ਤਾਂ ਕਹਿੰਦਾ ਜੇ ਫਰਮਾਇਆ ਤੇ ਉਹਦੇ ਪਾਏ ਅੱਖਰ ਵੀ ਮੈਂ ਉਹ ਜਿਵੇਂ ਤਾਂ ਫਰਮਾਇਆ ਨੇ ਉਹਨੇ ਲਿਖਤੇ ਜਿਹਨੇ ਲਿਖਾਏ ਨੇ ਗੱਲ ਉਹਦੀ ਹੈ ਵੇਦ ਬੜਾ ਗਿਆਨ ਹੈ ਇਸ ਕਰਕੇ ਜਦ ਅਸੀਂ ਕਹਿੰਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦਰਦਾਰ ਖਾਲਸਾ ਨਿਦਾਨ ਖਾਲਸੇ ਦੇ ਦਾ ਮਤਲਬ ਇਹ ਨਹੀਂ ਹੈ ਦੂਏ ਦਾ ਨਿਦਾਨ ਕਰਨਾ ਨਿਦਾਨ ਆਤਮ ਦਰਸ਼ਨ ਦੀ ਗੱਲ ਹੈ ਆਪੇ ਖਾਲਸਾ ਗੁਰੂ ਗੋਬਿੰਦ ਜੇ ਦੂਆ ਖਾਲਸਾ ਨਾ ਹੋਵੇ ਨਿਦਾਨ ਕਿਹਦਾ ਕਰੂਗਾ ਆਤਮ ਦਾ ਨਿਦਾਨ ਹੈ ਖਾਲਸੇ ਦਾ ਮਤਲਬ ਹੈ ਆਤਮਾ ਖਾਲਸਾ ਜੇ ਸਰੀਰ ਤੋਂ ਅੱਡ ਹੋ ਕੇ ਆਤਮਾ ਇੱਕ ਹੈ ਜਿਹੜਾ ਇੱਕ ਹੋਇਆ ਹੋਇਆ ਉਹ ਖਾਲਸਾ ਇੱਕ ਹੋਏ ਤੇ ਪਹਿਲਾਂ ਨਿਦਾਨ ਹੁੰਦਾ ਵੀ ਹੈ ਇੱਕ ਹੋਏ ਤੋਂ ਪਹਿਲਾਂ ਨਿਦਾਨ ਹੁੰਦਾ ਵੀ ਹੈ ਜਦ ਆਪੇ ਕੋ ਆਪਣਾ ਨਜ਼ਾਰੇ ਨੂੰ ਆਤਮ ਦਰਸ਼ਨ ਹੋਣਾ ਉਹਨੂੰ ਦਜ਼ਾਰ ਖਾਲਸ ਦਾ ਕਿਹਾ ਹੋਇਆ ਬਾਹਰੋਂ ਦਜ਼ਾਰ ਹੋ ਐ ਆਖਣਾ ਦਾ ਹੋਣਾ ਹੀ ਨਹੀਂ ਨਾ ਦਜ਼ਾਰ ਖਾਲਸਾ ਦਾ ਐ ਆਖਣਾ ਦੇਖਣ ਵਾਲਾ ਹੁੰਦਾ ਹੀ ਨਹੀਂ ਐ ਨਾਲ ਦੇਖਣ ਵਾਲਾ ਖਾਲਸਾ ਨਹੀਂ ਹੋ ਸਕਦਾ ਖਾਲਸਾ ਇਸ ਆਖਣ ਨੂੰ ਨਹੀਂ ਦੇਖ ਸਕਦਾ ਇਹ ਆਖਣ ਦਾ ਮਾਇਆ ਦੇਖੂ ਖਾਲਸਾ ਦੇਖਣਾ ਤਾਂ ਮਾਇਆ ਹੈ ਪਰਚਾ ਸ਼ਬਦ ਤੋਂ ਪਰਚਾ ਕਿਹਦਾ ਸ਼ਬਦ ਆ ਸ਼ਬਦ ਇਹਦੇ ਨਾਲ ਮਨ ਨੂੰ ਪਰਚਾ ਕੇ ਰੱਖ ਪਰਚਾ ਇੱਥੋਂ ਸ਼ੁਰੂ ਹੋਣਾ ਪਰਚਾ ਹੁੰਦਾ ਸ਼ੁਰੂ ਜਿੱਥੋਂ ਜਿੱਥੋਂ ਲਗਨ ਲੱਗਦੀ ਉਹਨੂੰ ਪਰਚਾ ਕਹਿੰਦੇ ਲਗਨ ਤਾਂ ਲੱਗਣੀ ਹੈ ਗੁਰਬਾਣੀ ਤੋਂ ਲਗਨ ਤਾਂ ਇਹਦੇ ਤੋਂ ਲੱਗਣੀ ਚੜਕ ਤਾਂ ਇਹਦੇ ਤੋਂ ਲੱਗਣੀ ਹੈ ਗੁਰਬਾਣੀ ਤੋਂ ਹੀ ਲੱਗਣੀ ਸ਼ਬਦ ਤੋਂ ਪਰਚਾ ਲੱਗਣਾ ਪਰਚਣ ਲੱਗਣਾ ਮਨ ਸ਼ਬਦ ਵਿਚਾਰ ਚ ਮਨ ਪਰਚੀ ਜਾਣਾ ਆਪੇ ਬਾਹਰੋਂ ਟੁੱਟੀ ਜਾਣਾ ਜਦ ਸ਼ਬਦ ਵਿਚਾਰ ਚ ਮਨ ਲੱਗਿਆ ਰਹਿਣਾ ਆਪੋ ਬਾਹਰੋਂ ਆਪੇ ਹੀ ਛੱਡੀ ਜਾਣਾ ਹੌਲੀ ਹੌਲੀ ਹੌਲੀ ਹੌਲੀ ਜਦ ਸਾਥ ਸਾਥ ਇਹਦੇ ਨਾ ਪਰਚਿਆ ਰਹਿਣਾ ਬਾਹਰ ਆਪੇ ਛੁੱਟ ਜਾਣਾ ਸੰਸਾਰ ਛੁੱਟ ਜਾਣਾ ਜਦ ਇਹ ਤੋਂ ਸਮਝ ਆਉਣ ਲੱਗਣੀ ਹੈ ਹੀਰਾ ਹੱਥ ਜਿਹੜੇ ਨਿਰਮੋਲ ਕੇ ਛੁੱਟ ਗਈ ਸੰਸਾਰੀ ਆਪੇ ਛੁੱਟ ਜਾਣਾ ਲੱਗਿਆ ਰਹੂ ਤਾਂ ਛੁੱਟ ਜਾਣੀ ਕੁਝ ਮਿਲਣ ਲੱਗ ਨਹੀਂ ਛੁੱਟ ਜਾਣੀ ਆਪਣੇ ਧਿਆਨ ਖੋਜੀ ਧਿਆਨ 'ਚ ਲੱਗੇ ਰਹਿੰਦੇ ਨੇ ਸੰਸਾਰ ਨਾਲ ਟੁੱਟੇ ਹੋਏ ਹੁੰਦੇ ਨੇ ਖੋਜ ਜਿਹੜਾ ਲੱਗ ਜੂਗਾ 24 ਘੰਟੇ ਆਪੇ ਟੁੱਟ ਗਏ ਟੁੱਟੇ ਹੋਏ ਪਰਚਾ ਸ਼ਬਦ ਪੂਜਾ ਅਕਾਲ ਅਕਾਲ ਕੌਣ ਜਿਹਦਾ ਕਾਲ ਨਹੀਂ ਹੈ ਉਹ ਵੀ ਅੰਦਰ ਲੱਗ ਕਰਮਨ ਅਰਪੋ ਪੂਜੀ ਚੜਾਉ ਪੂਜਾ ਲਿਖੀ ਹੋਈ ਹੈ ਪਰ ਬਾਣੀ 'ਚ ਲਿਖੀ ਹੋਈ ਹੈ ਪੂਜਾ ਕੀ ਕਰਨੀ ਹੈ ਬਾਹਰ ਦਾ ਕੋਈ ਹੈ ਨਹੀਂ ਸਾਡਾ ਜਿਹੜੀ ਅਸੀਂ ਅੱਜ ਪੂਜਾ ਮੰਨੀ ਬੈਠੇ ਆ ਗੁਰਦਾਰੇ ਚੜਾਉਨੇ ਆ ਇਹ ਹਿੰਦੂ ਮਤ ਵਾਲੀ ਪੂਜਾ ਇਹ ਮਨਮੁਖ ਵਾਲੀ ਪੂਜਾ ਸਾਖਤਾਂ ਵਾਲੀ ਪੂਜਾ ਪੂਜਾ ਨਹੀਂ ਹੈ ਇਹ ਸਾਖਤਾਂ ਵਾਲੀ ਪੂਜਾ ਸਾਖਤਾਂ ਦੀ ਪੂਜਾ ਕਹਿੰਦੇ ਨੇ ਮਾਇਆ ਹੈ ਮਾਇਆ ਸਰੀਰ ਵਾਸਤੇ ਪੂਜਾ ਸਾਡੇ ਪੂਜਾ ਕੀ ਸੀ ਤਨ ਮਨ ਅਰਪੂ ਗੁਛੜਾ ਗੁਛੜਾ बुद्धि तन है देखो तन की है तन बुद्धि आप है अपना आपा अर्पण ਜਿਵੇਂ ਧੁੱਪ ਤਨ ਹੈ ਲਾਈਟ ਤਨ ਹੈ ਮਨ ਵਿੱਚ ਜਿਹੜੀ ਇੱਛਾ ਪੈਦਾ ਹੋਈ ਹੋਵੇ ਹਾਂ ਇਹ ਬੁੱਧੀ ਚ ਇੱਛਾ ਪੈਦਾ ਹੋਈ ਹੋਵੇ ਨਾ ਬੁੱਧੀ ਆਪ ਤਨ ਮੈਂ ਆਪਣਾ ਆਪਾ ਔਰ ਮਨ ਆਪਣਾ ਦੋਇਆ ਰਹਿ ਵੀ ਗਿਆ ਕੋਈ ਅਰਪ ਕਿਹਨੂੰ ਦਿੱਤੇ ਅਰਪੇ ਕੀ ਨੇ ਮੈਂ ਮੰਨ ਲਿਆ ਵੀ ਮੈਂ ਤਾਂ ਆਪ ਹਾਂ ਹੀ ਕੁਝ ਨਹੀਂ ਇਹ ਤੂੰ ਹੀ ਹੈ ਜੋ ਇਹ ਜੋ ਮੈਂ ਆਪਣੇ ਆਪ ਨੂੰ ਬੱਕਰੀ ਸਮਝਿਆ ਸੀ ਜੋਤ ਨੂੰ ਮੈਂ ਹੀ ਨਹੀਂ ਇਹ ਤੇਰੇ ਕਰਕੇ ਹੀ ਤੂੰ ਕਾਰਨ ਮੇਰਾ ਕਾਰਨ ਕਾਰਨ ਪ੍ਰਭ ਇਹ ਹੈ ਇਹ ਇਹ ਜੋਤ ਹੈ ਉਹ ਪਹਿਲਾਂ ਕੀਤੀ ਹੈ ਮੇਰਾ ਕਰਤਾ ਵੀ ਤੂੰ ਹੀ ਹੈ ਕਰਤਾ ਤੂੰ ਮੇਰਾ ਜਜਮਾਨ ਕਰਤਾ ਕਿਹਦਾ ਅਸਲ ਆਤਮਾ ਦਾ ਕਰਤਾ ਆਤਮਾ ਜੋ ਨਿਕਲੀ ਤੇ ਬਗਲਾ ਵਜੋਂ ਨਿਕਲੇ ਇਹ ਪਹਿਲਾਂ ਆਤਮਾ ਦਾ ਕਰਤਾ ਹੈ ਸਰੀਰ ਦਾ ਕਰਤਾ ਤਾਂ ਬਾਅਦ ਦੀ ਗੱਲ ਹੈ ਸਰੀਰ ਦਾ ਕਰਤਾ ਤਾਂ ਪਰਮੇਸ਼ਰ ਹੈ ਸਰੀਰ ਦਾ ਕਰਤਾ ਕਿਵੇਂ ਹੋ ਜੂਏ ਇਹਨੇ ਆਪਣੇ ਜੋ ਆਪਣਾ ਆਪਾ ਹੀ ਪੈਦਾ ਕੀਤਾ ਹੈ ਉਹ ਵੀ ਹੁਕਮ ਨਾਲ ਪੈਦਾ ਕੀਤਾ ਹੁਕਮ ਨੇ ਨਹੀਂ ਭਗਤੀ ਕੀਤੀ ਸੀ ਜਿਹੜੀ ਇਹਨੇ ਉਹ ਵੀ ਹੁਕਮ ਨਾਲ ਹੈ ਇਹਦੇ ਵਿੱਚ ਇਹਦੀ ਸ਼ਕਤੀ ਹੈ ਵੀ ਤੂੰ ਇੰਨਾ ਕੁਝ ਇੰਨਾ ਚਿਰ ਵਾਸਤੇ ਕਰ ਸਕਦਾ ਪੂਜਾ ਸੀ ਸਾਡੀ ਤਨ ਮਨ ਅਰਪੂ ਪੂਜ ਚੜਾਉ ਪੂਜਾ ਹੈ ਸੀ ਇਹ ਵੀ ਨਹੀਂ ਕੀਤੀ ਅਸੀਂ ਹੁਣ ਅਸੀਂ ਜਿਹੜਾ ਪੂਜਾ ਬਣਾ ਲਈ ਅਸੀਂ ਪੂਜਾ ਬਣਾਉਣੀ ਸੀ ਦੂਈ ਸਮਗਰੀ ਤੇ ਪੋਥੀ ਸਾਹਿਬ ਨੂੰ ਫਿਰ ਗੁਰੂ ਬਣਾਉਣਾ ਪਿਆ ਸਾਨੂੰ ਸਾਖਤ ਬਣਨਾ ਬਣਨਾ ਸੀ ਅਸੀਂ ਸਾਖਤ ਅਰੇ ਸਾਖਤ ਅਸੀਂ ਕਿਵੇਂ ਬਣੇ ਆ ਕਿਵੇਂ ਲਾਈਨ ਪਾੜੀ ਹੈ ਵਿਦਵਾਨਾਂ ਨੇ ਕਿਵੇਂ ਸਿੱਖ ਧਰਮ ਨੂੰ ਬਿਲਕੁਲ ਸਾਖਤਾਂ ਦਾ ਧਰਮ ਬਣਾਤਾ ਸਾਖਤਾਂ ਦੇ ਧਰਮ ਨੂੰ ਸਾਖਤ ਧਰਮ ਬਣਾਤਾ ਇਹ ਬੜੀ ਪਲੈਨਿੰਗ ਹੈ ਇਹ ਢਿੱਡ ਦੀ ਭੁੱਖ ਨੇ ਕੀਤਾ ਹੋਇਆ ਗੁਰਬਾਣੀ ਦਾ ਸਭ ਕੁਝ ਉਲਟਾ ਇਹ ਢਿੱਡ ਦੀ ਭੁੱਖ ਨੇ ਕੀਤਾ ਹੈ ਫਿਰ ਚਲ ਮੰਨਦੇ ਗੁਰੂ ਮੰਨੋ ਤੁਸੀਂ ਕੱਲ ਮੰਨੋ ਗੁਰੂ ਮੰਨਣ ਦੀ ਕੋਈ ਕਹਿਣ ਦੀ ਕੋਈ ਇਤਰਾਜ਼ ਨਹੀਂ ਗੱਲ ਮੰਨੋ ਫਿਰ ਬਹੁਤ ਹੋਵੋ ਗੱਲ ਮੰਨਣ ਦੇ ਗੱਲ ਨਹੀਂ ਮੰਨਣੀ ਕਿ ਗੁਰੂ ਮੰਨਣ ਜਾਂ ਗੱਲ ਮੰਨਣੀ ਪੈਂਦੀ ਹੈ ਗੁਰੂ ਮੰਨਣ ਤੋਂ ਮੁਨਕਰ ਹੋ ਜਾਂਦੇ ਨੇ ਜਾਂ ਗੱਲ ਮੰਨਣ ਦੇ ਬੌਣ ਕਰਦੇ ਫਿਰ ਗੁਰਬਾਣੀ ਤੋਂ ਫਿਰ ਉੱਥੇ ਗੁਰੂ ਦੂਰ ਹੋ ਜਾਂਦੇ ਨੇ ਚੜਾਵੇ ਵਾਸਤੇ ਗੁਰੂ ਹੈ ਚੜਾਵੇ ਵਾਸਤੇ ਗੁਰੂ ਹੈ ਚੜਾਵੇ ਨੇ ਕਿਹੜਾ ਖਾਣਾ ਵਰਤਣਾ ਅਸੀਂ ਵਰਤਣਾ ਇੱਥੋਂ ਜਵਾਬ ਕੀ ਦੇਣਗੇ ਕਿ ਗੁਰੂ ਹੈ ਚਲੋ ਠੀਕ ਆ ਜੀ ਮੰਨਦੇ ਆ ਗੁਰੂ ਹੈ ਸਾਨੂੰ ਕੀ ਦਰਾਇਆ ਗੁਰੂ ਕਰੇ ਮੰਨੋ ਗੱਲ ਉਹਦਾ ਗੁਰੂ ਹੈ ਜਿਹੜਾ ਗੱਲ ਮੰਨੇ ਜਿਹੜਾ ਮੰਨਦਾ ਹੀ ਨਹੀਂ ਉਹਦਾ ਕਰੂਗਾ ਪਤਾ ਚਲਾਕੀ ਕਰਦਾ ਤੇ ਚਲਾਕੀ ਕਰਦਾ ਤਾਂ ਜਾਰੀ ਕਰਦਾ ਉਹਦਾ ਚੇਤਨ ਬਣਦਾ ਉਹ ਇਹਦਾ ਹੀ ਨਾਮ ਹੈਗਾ ਫਿਰ ਹੀ ਹੈ ਲਾਲ ਗੋਪਾਲ ਗਵਿੰਦ ਪ੍ਰਭ ਗੈਰ ਕਾਨੂੰਨੀ ਦਾ ਪ੍ਰਚਾਰ ਕਰਤਾ ਤੁਸੀਂ ਚੜਾਵਾ ਚੜਾਓ ਆਪ ਗੁਰੂ ਦਾ ਡਰ ਹੈ ਕੋਈ ਨਹੀਂ ਆਪ ਆਪਣੇ ਮਨ ਭੌਲੀਆਂ ਕਰਦੇ ਨੇ ਆਪਣੇ ਵਾਸਤੇ ਕੋਈ ਗੁਰੂ ਨਹੀਂ ਲੋਕਾਂ ਵਾਸਤੇ ਲਾਲ ਗੋਪਾਲ ਗਵਿੰਦ ਪ੍ਰਭ ਗੈਰ ਗੰਭੀਰ ਅਥਾ ਲਾਲ ਗੋਪਾਲ ਗੋਬਿੰਦ ਪ੍ਰਭ ਲਾਲ ਦੀ ਇੱਕ ਨਿਸ਼ਾਨੀ ਕੀ ਹੁੰਦੀ ਹੈ ਲਾਲ ਨਾਲ ਜਿਹੜੀ ਉਪਮਾ ਦੇਤੀ ਅੰਦਰਲੇ ਨੂੰ ਇਸ ਕਰਕੇ ਲਾਲ ਦੇ ਵਿੱਚੋਂ ਜੋਤ ਨਿਕਲਦੀ ਔਰ ਲਾਲ ਘਟਦਾ ਨਹੀਂ ਹੈ ਜੋਤ ਬਾਹਰ ਨਿਕਲਦੀ ਹੈ ਪੈਦਾ ਹੁੰਦੀ ਉਹ ਤੋਂ ਪਰ ਉਹਦਾ ਵਜ਼ਨ ਨਹੀਂ ਘਟਦਾ ਸੂਰਜ ਦਾ ਵਜ਼ਨ ਘਟ ਰਿਹਾ ਸੂਰਜ ਛੋਟਾ ਹੋ ਰਿਹਾ ਜੇ ਜੋ ਤੋਂ ਪੈਦਾ ਹੋ ਰਹੀ ਹੈ ਨਾ ਲਾਲ ਦਾ ਕੁਝ ਨਹੀਂ ਘਟਿਆ ਰਿਹਾ ਉਹਨੇ ਵਜਨ ਰਹਿੰਦਾ ਉਹਦਾ ਇਸ ਕਰਕੇ ਉਹ ਜੋਤ ਉਹਦੇ ਚੋਂ ਕੁਦਰਤੀ ਤੌਰ ਤੇ ਬਾਹਰ ਜਿਹੜੀ ਨਿਕਲ ਰਹੀ ਹੈ ਨਿਕਲ ਰਹੀ ਹੈ ਉਹ ਜੋਤ ਹੁਣ ਤੇਲ ਜਾਣਾਂਗੇ ਤੇਲ ਕੱਢੂਗਾ ਜੋਤਾਂ ਪੈਦਾ ਹੋ ਹੁਣ ਕੋਈ ਚੀਜ਼ ਬਿਜਲੀ ਜਾਣਾਂਗੇ ਕੁਝ ਚੀਜ਼ ਜਾਣਾਂਗੇ ਉਹ ਕੱਢੂਗੀ ਪਰ ਲਾਲ ਦੇ ਵਿੱਚ ਜੋਤ ਨਿਕਲਦੀ ਹੈ ਵਜਨ ਨਹੀਂ ਘਟਦਾ ਉਹਦਾ ਘਟ ਨਹੀਂ ਰਿਹਾ ਕੁਝ ਇਸ ਕਰਕੇ ਉਹ ਲਾਲ ਕਿਹਾ ਫਿਰ ਉਹ ਜੋਤ ਠੰਡੀ ਹੈ ਫਿਰ ਰਿਫਲੈਕਸ਼ਨ ਨਾਲ ਜੋਤ ਨਹੀਂ ਨਿਕਲੀ ਹਨੇਰੇ 'ਚ ਵੀ ਨਿਕਲਦੀ ਆ ਜੋਤ ਉਹ ਹਨੇਰੇ ਤੋਂ ਜ਼ਿਆਦਾ ਨਿਕਲਦੀ ਆ ਕੁਝ ਕਾਰਨ ਨੇ ਲਾਲ ਕਹਿਣ ਲਾਲ ਦੇ ਲਾਲ ਹੈ ਨਹੀਂ ਉਹ ਪੱਥਰ ਥੋੜੀ ਹੈ ਲਾਲ ਤਾਂ ਜੜ ਚੀਜ਼ ਹੈ ਜਿਹਨੂੰ ਅਸੀਂ ਲਾਲ ਕਹਿੰਦੇ ਤਾਂ ਜੜ ਹੈ ਲਾਲ ਇੱਕ ਪ੍ਰੇਮ ਦਾ ਪ੍ਰਤੀਕ ਲੱਗਦਾ ਮੇਰੇ ਲਾਲ ਜੀਓ ਤੇਰਾ ਅੰਤ ਵਿੱਚ ਬੱਚੇ ਨੂੰ ਅਸੀਂ ਲਾਲ ਕਹਿੰਦੇ ਪ੍ਰੇਮ ਦਾ ਪ੍ਰਤੀਕ ਲੱਗਦਾ ਲਾਲ ਹਾਂ ਗਹਿਰ ਗੰਭੀਰ ਅਥਾ ਗਹਿਰ ਗੰਭੀਰ ਅਥਾ ਬਹੁਤ ਗਹਿਰ ਇਹ ਗਹਿਰਾਈ ਇਹ ਜਿਹੜਾ ਗਿਆਨ ਹੈ ਨਾ ਇਹ ਬਹੁਤ ਗਹਿਰ ਇਹਦੀ ਗਹਿਰਾਈ ਤੱਕ ਜਾਣਾ ਬੜਾ ਮੁਸ਼ਕਲ ਹੈ ਸਾਡੀ ਬੁੱਧੀ ਛੋਟੀ ਹੈ ਜਿੰਨੀ ਮਰਜ਼ੀ ਲੱਜ ਥੱਲੇ ਝੜ ਦੋ ਤੇ ਗੜਵੀ ਖਾਲੀ ਹੋਦੀ ਹੈ ਅਜੋ ਨਹੀਂ ਸਾਡੇ ਧਿਆਨ ਉਹਨਾਂ ਨਹੀਂ ਹੈ ਜਿੰਨੀ ਗਹਿਰਾਈ ਗਿਆਨ ਪਿਆ ਥੱਲੇ ਜਿੰਨੀ ਗਹਿਰਾਈ ਦੇ ਨਾਮ ਪਿਆ ਉਹਦੇ ਨਾਲ ਕਦੇ ਨਹੀਂ ਜਾ ਰਹੀ ਸੁਰਤ ਸਾਡੀ ਅੱਜ ਛੋਟੀ ਹੈ ਦੋਲ ਸਾਰਿਆਂ ਨੇ ਪੰਡਿਆਰੀ ਸਾਰੀਆਂ ਇਹ ਗੂੰਜ ਬਣੀ ਹੋਈਆਂ ਲੱਜ ਉੱਥੇ ਤੱਕ ਪਹੁੰਚੇ ਤਾਂ ਕੁਝ ਆਵੇ ਗਹਿਰਾਈ ਜ਼ਿਆਦਾ ਹੈ ਗਹਿਰ ਗੰਭੀਰ ਉਹਦਾ ਜ਼ਿਆਦਾ ਰਸਤਾ ਆਪਣੇ ਵਾਲਾ ਦੇ ਦਿੰਦਾ ਨਾ ਜਦ ਸਾਡੀ ਉਹਨੇ ਕ੍ਰਿਸ਼ਨ ਨੇ ਦੇਤੀ ਤਾਂ ਨਹੀਂ ਫਿਰ ਸਾਡੀ ਮੁੱਕੀ ਉਹ ਜਦ ਲਾਜ ਆਪਣੇ ਵਾਲੀ ਦੇ ਨਾ ਪਿੱਛੇ ਫੇਰ ਜਾ ਕੇ ਲੱਗਦੀ ਆ ਉਹ ਸਾਡੇ ਵਾਲੀ ਲੱਜ ਤਾਂ ਛੋਟੀ ਹੈ ਜਦੋਂ ਉਹਦੇ ਪਾਸੇ ਇੱਕ ਪਾਸੇ ਨੂੰ ਗੜੀ ਜਾਂਦੀ ਹੈ ਇੱਕ ਪਾਸੇ ਵਾਈ ਜਾਂਦੀ ਹੈ ਜਦੋਂ ਆਉਂਦੀ ਉਹ ਤਾਂ ਨਹੀਂ ਨਾ ਪਤਾ ਕਿੰਨਾ ਫਿਰ ਜਾ ਕੇ ਸਾਡੇ ਅੰਦਰ ਅਸੀਂ ਆਪਣੇ ਅੰਦਰ ਦਾ ਭੇਦ ਪਾਉਂਦੇ ਆ ਆਪਣੇ ਅੰਦਰ ਦਾ ਹੀ ਭੇਦ ਨਹੀਂ ਸਾਨੂੰ ਹੈ ਦੂਏ ਦਾ ਕੀ ਪਾਉਣਾ ਇਹ ਤਾਂ ਆਪਣੇ ਅੰਦਰ ਦੀ ਗੱਲ ਹੈ ਗੈਰ ਜੂਈ ਦਾ ਸਾਡਾ ਹੀ ਅੰਦਰ ਬਹੁਤ ਗਹਿਰਾ ਹੈ ਆਪਣੇ ਅੰਦਰ ਦਾ ਨਹੀਂ ਪਤਾ ਇਹ ਲਾਲ ਹੋਰ ਕੌਣ ਹੈ ਲਾਲ ਆਪਣੇ ਆਪੇ ਨੂੰ ਗਿਆ ਹੋਰ ਕਿਹਨੂੰ ਗਿਆ ਸਾਨੂੰ ਆਪਣੇ ਅੰਦਰ ਦਾ ਹੀ ਨਹੀਂ ਪਤਾ ਗੈਰ ਗੰਭੀਰ ਦਾ ਬਾਹਰ ਦੀ ਗੱਲ ਛੱਡੋ ਤੁਸੀਂ ਅੰਦਰ ਕਿੱਡਾ ਕਿਉਂ ਨਹੀਂ ਪਤਾ ਅੰਦਰ ਐਡਾ ਜਿੱਡਾ ਤਾਲ ਉੱਪਰ ਆਕਾਸ਼ ਹੈ ਐਡਾ ਤਾਂ ਸਾਡੇ ਹੀ ਅੰਦਰ ਹੈ ਪਹਿਲਾਂ ਇਹਦੀ ਉਠਾ ਮਾਰੋ ਬਾਹਰ ਤਾਂ ਫਿਰ ਦੇਖੀ ਜੋ ਜਦੋਂ ਕਿਨਾਰੇ ਤੇ ਜਾ ਕੇ ਲੱਗਣਾ ਲੱਜ ਪਰ ਉਹ ਜਦੇ ਜੁੜ ਜਾਂਦੇ ਉਹਦੇ ਚਲਣਾ ਜਿੰਨੀ ਗਹਿਰਾਈ ਹੈ ਉਹਨੀ ਗਹਿਰਾਈ ਹੈ ਗਾਂ ਜਾ ਕੇ ਤਾਂ ਫਿਰ ਅਮਰਤ ਨਾਮ ਹੈ ਇਹ ਤਾਂ ਨਾਮ ਹੈ ਗਾਂ ਜਾ ਕੇ ਉੱਥੇ ਤੱਕ ਖਾਲੀ ਹੈ ਹੋਈ ਉਹੀ ਨੇੜਾ ਖਾਲੀ ਉੱਥੇ ਤੱਕਿਆ ਹੈ ਜਿੱਥੇ ਤੱਕ ਨਾਮ ਨਹੀਂ ਹੈ ਪਾਣੀ ਨਹੀਂ ਹੈ ਜਿੱਥੇ ਪਾਣੀ ਉੱਥੇ ਕੋਈ ਨਹੀਂ ਹੈ ਉੱਥੇ ਤਾਂ ਜਾ ਕੇ ਗੜਵੀ ਨੇ ਡੁੱਬ ਜਾਣਾ ਥੱਲੇ ਹਾਂ ਉਹ ਤਾਂ ਭਰ ਜਾਣਾ ਫਿਰ ਤਾਂ ਤੂੰ ਭਰ ਭਰ ਕੇ ਪੀਓ ਕਬੀਰ ਫਿਰ ਕੀ ਦੂਸਰ ਨਹੀਂ ਅਵਰ ਕੋ ਨਾਨਕ ਬੇਪਰਵਾਹ ਐਸਾ ਬਾਹਰ ਕੋਈ ਦੂਸਰਾ ਨਹੀਂ ਤੁਹਾਨੂੰ ਬਾਹਰ ਨਹੀਂ ਮਿਲਣਾ ਦੂਸਰਾ ਪਰ ਦੂਸਰ ਬਾਹਰ ਤਾਂ ਹੈ ਨਹੀਂ ਅਸਲ 'ਚ ਆਪਣੀ ਅੰਦਰ ਦੀ ਗੱਲ ਹੋਈ ਦੂਸਰ ਬਾਹਰ ਨਹੀਂ ਦੂਸਰ ਬਾਹਰ ਤਾਂ ਹੈ ਕਿ ਬਾਹਰ ਦੇਖੋਗੇ ਅੱਖਾਂ ਨਾਲ ਜਿਹੜਾ ਤੇਰੇ ਅੰਦਰ ਹੈ ਉਹੀ ਸਭ ਦੇ ਅੰਦਰ ਹੈ ਇਹ ਜਿਹੀ ਹੋਵੇ ਉਹਨੂੰ ਤੂੰ ਨਹੀਂ ਦੇਖ ਸਕਦਾ ਉਹ ਆਪੇ ਦੇਖੂਗਾ ਵੀ ਜੇਬ ਤੇਰੀ ਹੈ ਬੜੀ ਬਣਾਈ ਕੁੜਤਾ ਜੇ ਮਿਲੀ ਹੈ ਜੇ ਵਿੱਚ ਕੁਝ ਪਾ ਕੇ ਦਿੱਤਾ ਪਰ ਜਿਹੜਾ ਤੈਨੂੰ ਪਾ ਕੇ ਦਿੱਤਾ ਸਾਰਿਆਂ ਨੂੰ ਕੋਈ ਇਹ ਦਿੱਤਾ ਪਾ ਤੂੰ ਆਪਣਾ ਦੇਖ ਲੈ ਜਵਾਨੀ ਰਹਿਣੀ ਜਿਹੜੀ ਤੇਰੇ ਕੋਲ ਹੈ ਉਹ ਸਭ ਕੋਲ ਹੈ ਇੱਕੋ ਜੀ ਦਿੱਤੀ ਪਾ ਕੇ ਜਦ ਇਹਨਾਂ ਕਹਿੰਦਾ ਇੱਕੋ ਚੀਜ਼ ਭਾਈ ਤੁਹਾਨੂੰ ਦੇਤੀ ਪਾ ਕੇ ਜੋ ਤੇਰੇ ਅੰਦਰ ਨਿਕਲਿਆ ਉਹ ਸਭ ਅੰਦਰ ਵਿਸ਼ਵਾਸ ਕਰ ਬਾਕੀ ਤਾਂ ਵਿਸ਼ਵਾਸ ਹੀ ਕਰਨਾ ਤੂੰ ਵਿਸ਼ਵਾਸ ਪੰਜ ਤੱਤਾਂ ਦਾ ਸਰੀਰ ਤੇਰਾ ਪੰਜ ਦਾ ਹੁੰਦਾ ਦੋ ਅੱਖਾਂ ਤੈਨੂੰ ਦਿੱਤੀਆਂ ਦੋ ਨੂੰ ਦਿੱਤੀਆਂ ਸਾ ਹੋਈ ਸਾਂਝੀ ਹਵਾ ਦਿੱਤੀ ਸਾਂਝਾ ਪਾਣੀ ਦਿੱਤਾ ਫੇਰ ਭਾਵ ਤਾਂ ਕੋਈ ਕੀਤਾ ਨਹੀਂ ਹੈ ਫੇਰ ਭਾਵ ਅਸੀਂ ਆਪਣੇ ਆਪ ਨਾਲ ਕਰਦੇ ਹਾਂ ਜਦ ਅਸੀਂ ਜਿਹੜਾ ਕੰਮ ਕਰਨਾ ਹੈ ਉਹ ਕਰਦੇ ਨਹੀਂ ਫੇਰ ਭਾਵ ਹੈ ਆਪਣੇ ਨਾਲੇ ਕਰਦੇ ਆਪਣੇ ਫਿਊਚਰ ਨਾਲ ਫੇਰ ਭਾਵ ਕਰਦੇ ਦੂਸਰ ਨਹੀਂ ਅਵਰ ਕੋ ਨਾਨਕ ਬੇਪਰਵਾਹ ਬਸ ਉਹ ਬੇਪਰਵਾਹ ਹੈ ਅੰਦਰ ਨਹੀਂ ਤੇਰੇ ਬੇਪਰਵਾਹ ਹੈ ਬੇਪਰਵਾਹ ਕੀ ਹੈ ਕਿੰਨਾ ਜਨਮ ਹੋ ਗਏ ਇਹਨੂੰ ਉਹਦੀ ਸੁਣਦਾ ਨਹੀਂ ਫਿਰ ਵੀ ਇਹਦੇ ਨਾਲ ਗੁੱਸਾ ਨਹੀਂ ਕਰਦਾ ਇਹਦੇ ਨਾਲ ਨਾ ਸਾਹ ਛੱਡ ਕੇ ਨਹੀਂ ਜਾਂਦਾ ਇੱਕ ਮਿੰਟ ਪਹਿਲਾਂ ਨਹੀਂ ਉਹ ਬੰਦ ਕਰਦਾ ਸਾਹ ਲੈ ਚਾਹੇ ਉਹ ਕੰਮ ਕਰੇ ਚਾਹੇ ਉਹਨੇ ਸਾਹ ਲੈਣ ਦੀ ਡਿਊਟੀ ਲਈ ਹੋਈ ਹੈ ਜਿਹਨੇ ਕੰਮ ਕਰਨ ਲਈ ਡਿਊਟੀ ਲਈ ਹੋਈ ਹੈ ਕੰਮ ਇਹਨੇ ਕੀ ਕਰਦੇ ਅਸਲ ਤੇ ਅੰਦਰਲੇ ਨੂੰ ਤਕੜਾ ਕਰਨ ਦਾ ਕੰਮ ਇਹਨੇ ਅੰਦਰਲੇ ਕਮੀ ਕਮੀ ਅੰਦਰਲੇ ਬ੍ਰਹਮ ਬ੍ਰਹਮ ਲੈ ਬ੍ਰਹਮ ਲੈ ਇਹ ਬ੍ਰਹਮ ਹੈ ਚਾਰੇ ਵੇਦ ਬ੍ਰਹਮੇ ਕੋ ਜੀ ਚਾਰੇ ਪ੍ਰਕਾਰ ਦਾ ਗਿਆਨ ਕਿਹਨੂੰ ਹੁੰਦਾ ਬ੍ਰਹਮੇ ਨੂੰ ਹੁਣ ਜਿਹੜਾ ਬ੍ਰਹਮ ਅੰਦਰਲਾ ਹੈ ਉਹ ਗਿਆਨੀ ਹੈ ਚਾਰੇ ਵੇਦ ਬ੍ਰਹਮੇ ਕੋ ਵੀ ਇਹਦੇ ਕੋ ਗਿਆਨ ਉਹਦਾ ਭੋਜਨ ਅੰਦਰਲੇ ਦਾ ਭੋਜਨ ਬਾਹਰੋਂ ਇਹਦੇ ਦੇ ਪੰਜ ਗਿਆਨ ਅੰਦਰ ਇਹਦੇ ਕੋਲ ਨੇ ਜੋ ਅਸੀਂ ਸ਼ਬਦ ਵਿਚਾਰ ਕਰਦੇ ਆ ਉਹਦੀ ਖਰਾਕ ਅੰਦਰਲੇ ਦੀ ਹੈ ਮਨ ਦੀ ਖਰਾਕ ਨਹੀਂ ਹੈ ਇਸੇ ਕਰਕੇ ਤਾਂ ਮਨ ਕਰਦਾ ਨਹੀਂ ਮਨ ਦੀ ਖਰਾਕ ਨਹੀਂ ਨਾ ਹੈ ਮਨ ਦੀ ਖਰਾਕ ਤਾਂ ਸਰੀਰ ਵਾਲੀ ਹੈ ਇਹ ਕਹਿੰਦਾ ਮੈਂ ਆਪਣੀ ਕਰਾਂ ਮੈਂ ਉਹਦੀ ਕਰਦੇ ਕਰਾਂ ਇਹ ਅੰਦਰਲੇ ਦੀ ਖਰਾਕ ਸਰੀਰ ਚਲਾਉਣਾ ਉਹਦੀ ਜ਼ਿੰਮੇਵਾਰੀ ਹੈ ਸਰੀਰ ਤੋਂ ਕੰਮ ਲੈ ਕੇ ਖਰਾਕ ਸਰੀਰ ਦੀ ਖਰਾਕ ਅਲੱਗ ਉਹ ਅੰਦਰਲੇ ਦੀ ਖਰਾਕ ਦੋਹਾਂ ਦੀ ਖਰਾਕ ਇਹਦੇ ਜੀ ਵੀ ਉਹਦੀ ਖੁਰਾਕ ਵਾਸਤੇ ਨਹੀਂ ਕੁਝ ਕਰਦਾ ਆਪਣੇ ਵਾਸਤੇ ਕਰ ਆਪਣੇ ਵਾਸਤੇ ਜਮਾ ਵੀ ਕਰ ਰਿਹਾ ਸਰੀਰ ਦੀ ਵਾਸਤੇ ਅਰੇ ਇਹਨੂੰ ਇਹ ਨਹੀਂ ਪਤਾ ਵੀ ਸਰੀਰ ਦੀ ਖੁਰਾਕ ਮੇਰੀ ਖੁਰਾਕ ਨਹੀਂ ਅਸਲ ਅੰਦਰਲੇ ਦੀ ਖੁਰਾਕ ਦੀ ਖੁਰਾਕ ਹੈ ਇਹ ਗੱਲ ਦਾ ਇਹਨੂੰ ਪਰ ਅੰਦਰਲੇ ਦੀ ਖੁਰਾਕ ਦੇ ਵਿੱਚ ਹੀ ਇਹਦੀ ਹੋਤ ਇਹਦੀ ਜ਼ਿੰਦਗੀ ਹੈ ਜੀਵਨ ਹੈ ਇਹ ਸਰੀਰ ਦੀ ਖੁਰਾਕ ਨੂੰ ਆਪਣੇ ਜੀਵਨ ਵਧਾਉਣ ਦੇ ਵਿੱਚ ਲੱਗਿਆ ਹੋਇਆ ਹੈ ਤੰਦਰੁਸਤੀ ਤੰਦਰੁਸਤੀ ਹੈ ਦੀ ਅੰਦਰਲੇ ਦੀ ਖੁਰਾਕ ਵਧਾਉਣ ਤੰਦਰੁਸਤੀ ਹੈ ਗੁਣ ਪੈਦਾ ਕਰਨਾ ਗੁਣਾ ਦੇ ਤੋਂ ਬਿਮਾਰੀ ਤਾਂ ਹੋ ਮੇਰੀ ਹੈ ਪੂਰੇ ਸਰੀਰ ਦੀ ਤੰਦਰੁਸਤੀ ਨੂੰ ਤੰਦਰੁਸਤੀ ਮੰਨੀ ਜਾਂਦਾ ਸਾਰਾ ਸੰਸਾਰ ਰੋਗੀ ਹੈ ਨਾਮਦਾਰੂ ਹੈ ਤੇ ਗਾਰੂ ਵਾਸਤੇ ਵੀ ਛੱਡਿਆ ਸੀ ਉਹ ਇਹਨੇ ਕਿੱਥੋਂ ਲਈ ਹੈ ਸੰਸਾਰ ਹੋ ਗਈ ਅਸਲ ਕਿ ਇਹਦੀ ਉਦਾਰੂ ਆ ਹੋ ਯਾਰ ਉਹ ਦੋ ਨਹੀਂ ਹਨ ਸਰੀਰ ਕਰਕੇ ਇਹਨੇ ਦੋ ਮੰਨ ਲਿਆ ਵੀ ਮੇਰਾ ਸਰੀਰ ਆ ਸਰੀਰ ਮੈਂ ਆ ਮੈਂ ਸਰੀਰ ਆ ਸਰੀਰ ਨਾਲ ਮੇਰੇ ਫਰਕ ਕੋਈ ਨਹੀਂ ਮੌਜ ਕਰ ਇਹ ਅਗਿਆਨ ਹੈ ਇੱਕ ਹੋਰ ਮੂਰਖਤਾ ਹੈ ਇਹਦੀ ਅੰਤਲੇ ਦਾ ਜੇ ਗਿਆਨ ਭੋਜਨ ਦਿੰਦਾ ਅਸਲ 'ਚ ਫਿਰ ਵੀ ਚਲੋ ਬਹੁਤ ਸਾਰੇ ਪਦਾਰਥ ਅਸੀਂ ਇਕੱਠੇ ਕਰ ਲੈਂਦੇ ਬਹੁਤ ਸਾਰਾ ਤਨ ਫਿਰ ਵੀ ਚਿੰਤਾ ਕਿਉਂ ਹੈ ਅਸਲ 'ਚ ਅਸੀਂ ਗਲਤ ਕੰਮ ਕਰ ਰਹੇ ਹਾਂ ਤਾਂ ਚਿੰਤਾ ਗਲਤ ਕੰਮ ਕਰਨ ਵਾਲੇ ਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ ਰੁਪਈਆ ਜਿੰਨਾ ਮਰਜੀ ਆ ਜਾਵੇ ਜੇ ਕੰਮ ਗਲਤ ਕਰ ਰਿਹਾ ਚਿੰਤਾ ਰਹਿਣੀ ਹੋ ਸਾਨੂੰ ਪਤਾ ਵੀ ਕੁਝ ਨਾ ਕੁਝ ਗਲਤ ਹੋ ਰਿਹਾ ਸਾਡੇ ਅਗਿਆਨੀਆਂ ਨੂੰ ਵੀ ਪਤਾ ਚਿੰਤਾ ਹੈ ਗੱਲ ਨੂੰ ਕਿਹੜੀ ਗੱਲ ਦੀ ਅਸਲ ਜਿਹੜਾ ਕੰਮ ਕਰਨਾ ਹੈ ਉਹ ਨਹੀਂ ਕਰਦਾ ਅੰਦਰਲੇ ਨੂੰ ਚਿੰਤਾ ਅੰਦਰਲੇ ਨੂੰ ਫਿਰ ਵੀ ਉਹ ਬੇਪਰਵਾਹ ਬੇਪਰਵਾਹ ਲਾਪਰਵਾਹ ਨਹੀਂ ਲਾਪਰਵਾਹ ਉਹ ਸਾਹ ਲੈਣਾ ਛੱਡ ਲਾਪਰਵਾਹ ਵੀ ਗੁੱਸਾ ਕਰਦਾ ਗੁੱਸਾ ਹੀ ਬੋਲਦਾ ਗਿਆਨ ਉਹਦੀ ਖੁਰਾਕ ਹੈ ਅੰਦਰਲੇ ਦੀ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਅੰਦਰਲੇ ਦੀ ਅੰਦਰਲੇ ਦੀ ਖੁਰਾਕ ਹੈ ਅੰਦਰਲੇ ਦੀ ਖੁਰਾਕ ਗਿਆਨ ਹੈ ਉਹਨੇ ਤੰਦਰੁਸਤ ਹੋਣਾ ਹੈ ਜਦ ਗਿਆਨ ਉਹਦਾ ਪੂਰਾ ਹੋ ਜਾਣਾ ਹੈ ਸੰਸਾਰੀ ਗਿਆਨ ਇਹਨੇ ਪੂਰਾ ਕਰ ਲੈਣਾ ਇਹਨੇ ਤੋਂ ਸਮਾ ਜਾਣਾ ਤਾਂ ਇਹ ਕਹਿ ਰਿਹਾ ਮੈਂ ਹੁਣ ਟੰਗ ਧਰ ਕੇ ਸੌ ਗਿਆ ਮੈਂ ਆਪਣਾ ਪੂਰਾ ਕਰ ਲਿਆ ਆਪਣੇ ਛੁੱਟਣ ਦਾ ਜਤਨ ਕਰੋ ਹਮ ਝੂਟੇ ਤੋਂ ਮੈਂ ਤਾਂ ਤੇਰੀ ਆਰਾਧਨਾ ਕੀਤੀ ਤੇਰੇ ਖਾਤਰੇ ਕਮਾਇਆ ਜੋ ਕੁਝ ਹੋਇਆ ਨਹੀਂ ਮੈਂ ਆਪਣਾ ਕੰਮ ਪੂਰਾ ਕਰ ਲਿਆ ਮਾਇਆ ਦਾ ਗਿਆਨ ਤੈਨੂੰ ਪੂਰਾ ਕਰਕੇ ਦੇ ਦਿੱਤਾ ਅੱਗੇ ਦਾ ਹੁਣ ਕੰਮ ਤੇਰਾ ਨਾਮ ਦੀ ਜਿਹੜੀ ਡਾਇਰੈਕਟ ਨਾਮ ਦੀ ਆਰਾਧਨਾ ਉਹ ਦੱਲੇ ਦੀ ਹੈ ਜਿਹੜੀ ਗਿਆਨ ਦੀ ਆਰਾਧਨਾ ਹੈ ਗਿਆਨ ਦੀ ਆਰਾਧਨਾ ਨਹੀਂ ਹੁੰਦੀ ਇਸ ਗਿਆਨ ਦਾ ਜਪ ਹੁੰਦਾ ਜਿਹੜਾ ਨਾਮ ਹੈ ਨਾ ਗੁਰਬਾਣੀ ਦਾ ਇਹਦਾ ਜਪਣਾ ਹੁੰਦਾ ਹੈ ਇਹਦਾ ਜਪਣਾ ਹੁੰਦਾ ਇਹ ਸਿਮਰਨ ਹੁੰਦਾ ਸਿਮਰਨ ਤਾਂ ਸਿਰਫ ਇਹੀ ਗੱਲ ਹੈ ਵੀ ਜਿਹੜੇ ਗੱਲ ਅਸੀਂ ਭੁੱਲ ਗਏ ਨਾ ਜਿਹੜੇ ਕਾਰਨ ਆਏ ਤੇ ਭੁੱਲ ਗਏ ਉਹ ਸਾਨੂੰ ਚੇਤਾ ਆ ਗਿਆ ਵੀ ਆਹ ਨਹੀਂ ਕਰਨਾ ਤਾਂ ਸਿਮਰਨ ਪੈਸੇ ਦਾ ਨੂੰ ਭੁੱਲੀ ਹੋਈਆਂ ਗੱਲਾਂ ਨੇ ਆ ਜਾਈ ਜਣ ਜਿਉ ਜਿਉ ਨੇੜੇ ਨੂੰ ਆਈ ਜਾਂਦੇ ਸਿਮਰਨ ਹੋਈ ਆਪਣੇ ਆਪੇ ਨੂੰ ਭੁੱਲੇ ਹੋਏ ਆਪਣੇ ਆਪੇ ਨੂੰ ਭੁੱਲੇ ਹੋਏ ਆਪਣਾ ਆਪਾ ਹੀ ਹਾਲ ਹੋ ਜਾਂਦਾ ਹੈ ਇਹ ਵੀ ਸਿਮਰਨ ਆਤਮ ਗਿਆਨੀ ਹੁੰਦੇ ਜਾਂਦੇ ਇਹ ਵੀ ਸਿਮਰਨ ਜਪਣਾ ਔਰ ਸਿਮਰਨਾ ਪਹਿਲੀ ਸਟੇਜ ਉਹਦੇ ਜਪਣਾ ਸਿਮਰਨਾ ਦੋਏ ਪੂਰੇ ਹੋ ਜਾਂਦੇ ਨੇ ਉਹਦੇ ਬਾਅਦ ਆਰਾਮ ਨਾਮ ਆਰਾਧਿਆ ਜਾਂਦਾ ਨਾਮ ਜਤਨ ਨਾਲ ਨਹੀਂ ਹੁੰਦਾ ਇਹ ਜਤਨ ਨਾਲ ਜਤਨ ਸਿਰਫ ਜਪਣ ਜਪਣ ਸਾਡਾ ਜਤਨ ਜਪਣ ਦੇ ਵਿੱਚ ਪੈਸਾ ਸ਼ਬਦ ਵਿਚਾਰ ਅਸੀਂ ਉਹ ਕਰਨਾ ਕੀ ਨਾ ਕਰਨਾ ਕੰਮ ਛੱਡ ਗਈ ਕੰਮ ਕਿੱਥੋਂ ਇਹ ਜਿਹੜਾ ਜੋ ਜਤਨ ਉਹ ਨਾਮ ਦੇ ਵਿੱਚ ਜਤਨ ਨਹੀਂ ਹੈ ਬਿਲਕੁਲ ਦੋਦੇ ਹੱਥ ਸਾਡੇ ਹੱਥ ਨੇ ਜੈ ਭਾਵੇਂ ਤੇ ਉਹ ਨਾਮ ਜਤਨ ਤੋਂ ਕਰੇਗਾ ਉਹ ਤਾਂ ਆਰਾਧਨਾ ਆਰਾਧਨਾ ਹੁੰਦੀ ਹੈ ਵੀ ਤੋੜ ਦੇਖੋ ਝੋਲੀ ਉੱਡਣੀ ਵੀ ਸਾਡੇ ਧਰਤੀ ਦੇ ਥੱਲੇ ਪਾਣੀ ਹੈ ਤੁਸੀਂ ਟਿਊਬਵੈਲ ਲਾ ਲਓਗੇ ਫੂਲ ਲਾ ਲਓਗੇ ਜਦੋਂ ਕਰੋਗੇ ਕੱਢ ਲਓਗੇ ਥੋੜੀ ਜਿਹੀ ਖੇਤੀ ਪਾੜ ਲਓ ਪਰ ਉਲਟਾ ਹੀ ਨਾ ਪਾਣੀ ਕੱਢੋਗੇ ਜਿੰਨਾ ਪਾਣੀ ਹੈਗਾ ਇਹ ਪਾਣੀ ਮੁੱਕੇ ਤਾਂ ਧਰਤੀ ਹੋ ਗਈ ਨਾ ਫਿਰ ਜਤਨ ਉਸੇ ਦੀ ਤੇ ਸਾਡੇ ਕੋਲ ਹੈ ਸਾਡੀ ਪਹੁੰਚ ਦੇ ਵਿੱਚ ਜਿਹਦੀ ਬੁੱਧੀ ਉਹਨਾਂ ਦੇ ਜਦੋਂ ਕਰ ਲੈਂਦੇ ਅਸੀਂ ਜਿਹੜਾ ਬਾਰਸ਼ ਹੈ ਉਤੋਂ ਪੈਣੀ ਹੈ ਉਹਦਾ ਸਾਡੇ ਜੇ ਤੁੰਦੇ ਬਸ ਜਿਹੜਾ ਉੱਤੋਂ ਪੈਣਾ ਵੀ ਉਹ ਨਹੀਂ ਸਾਡੇ ਜਤਨ ਚ ਉਹਦੀ ਆਰਾਧਨਾ ਨਹੀਂ ਹੈ ਉਹਦੀ ਆਰਾਧਨਾ ਨਹੀਂ ਹੈ ਜਿਹੜਾ ਤੁਰਕੀ ਬਾਣੀ ਹੈ ਉਹ ਉਹ ਸਾਡੇ ਜਤਨ ਤੋਂ ਪਰੇ ਹੈ ਉਹਦੀ ਆਰਾਧਨਾ ਆਰਾਧਨ ਨਾ ਆਰਾਧਨ ਨਿਕਾ ਹਰ ਹਰ ਨਾਮ ਆਰਾਧਨ ਆਰਾਧਨ ਦਾ ਬਾਤ ਨਹੀਂ ਗੱਲ ਹੈ ਤਾਂ ਕੰਮ ਮੁੱਕ ਗਿਆ ਉਹ ਆਰਾਧਨਾ ਹੀ ਹੈ ਇੱਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੇ ਉਹ ਆਰਾਧਨਾ ਹੈ ਆਰਾਧਨਾ ਆਰਾਧਨਾ ਸਤਗੁਰ ਨੇ ਕਰਨੀ ਹੈ ਜਪਣਾ ਬੁੱਧੀ ਨੇ ਬੁੱਧੀ ਦਾ ਕੰਮ ਨਹੀਂ ਆਰਾਧਨਾ ਕਰਨਾ ਮਨ ਤਾਂ ਮਰਿਆ ਹੋਇਆ ਤਾਂ ਮਨ ਤਾਂ ਹੈ ਹੀ ਨਹੀਂ ਜਪਣਾ ਮਨ ਨੇ ਮਰਨ ਵਾਸਤੇ ਆਪਣੇ ਮਨ ਮਰਨ ਵਾਸਤੇ ਜਪੇ ਕੁਛ ਮਿਹਨਤ ਕਰੇ ਕੋਈ ਆਪਣੇ ਮਨ ਵਾਸਤੇ ਮਿਹਨਤ ਕਰੇ ਪੋਸੀਬਲ ਗੱਲ ਹੈ ਬਸ ਐਸ ਕਰਕੇ ਲੋਕ ਨਹੀਂ ਇਹਨੂੰ ਕਪੜਾ ਰਹੇ ਬਣ ਜਿਹੜੀ ਗੱਲ ਇਹ ਸਿੱਖ ਰਿਹਾ ਕਰ ਰਿਹਾ ਉਹਦੇ ਨਾਲ ਤਾਂ ਇਹਦੀ ਬਹੁਤ ਹੈ ਬਹੁਤ ਕਿਵੇਂ ਮਨ ਨੂੰ ਆਪਣੀ ਮਰਜ਼ੀ ਛੱਡਣੀ ਪੈਣੀ ਹੈ ਮਰਜ਼ੀ ਛੱਡ ਕੇ ਕੋਈ ਸੰਸਾਰ ਰਾਜੀ ਨਹੀਂ ਮਰਜ਼ੀ ਦੀ ਤਾਂ ਲੜਾਈ ਹੈ ਦੁਨੀਆ ਦੀ ਲੜਾਈ ਆਪਣੀ ਮਰਜ਼ੀ ਤੇ ਖੜੀ ਮੇਰੀ ਮਰਜ਼ੀ ਦਾ ਕੰਮ ਹੋਣਾ ਚਾਹੀਦਾ ਇਸ ਗੱਲ ਦੀ ਲੜਾਈ ਹੈ ਉਹ ਮਰਜ਼ੀ ਇਹਨੂੰ ਛੱਡਣੀ ਪੈਣੀ ਹੈ ਇਸ ਕਰਕੇ ਸਿੱਖੀ ਨੂੰ ਪੜਾਉਣ ਨੂੰ ਤਿਆਰ ਨਹੀਂ ਹੈ ਮਰਜ਼ੀ ਛੱਡਣ ਨੂੰ ਕੋਈ ਮੰਨਦਾ ਨਹੀਂ ਸਿੱਖੀ ਮਰਜ਼ੀ ਛਡਾਏ ਦੇ ਬਿਨਾਂ ਕੋਈ ਇਹਨੂੰ ਹੋਰ ਕੁਝ ਮਿਲਦਾ ਨਹੀਂ ਬਸ ਮਰਜ਼ੀ ਦਾ ਤਿਆਰ ਜਿਉਂ ਤੂੰ ਚਲਾਇਆ ਤੇ ਮੈਂ ਚੱਲਾਂ ਸਵਾਮੀ ਇਹ ਮਨ ਦੀ ਮੌਤ ਦੇ ਬਾਅਦ ਹੀ ਇਹ ਸੰਭਵ ਹੈ ਮਨ ਦੀ ਮੌਤ ਤੇ ਬਾਅਦ ਇਹ ਬਾਣੀ ਪੜੇ ਫੇਰ ਇਹਦਾ ਆਨੰਦ ਹੋਰ ਹੈ ਪਹਿਲਾਂ ਪੜਦੇ ਆ ਪਤਾ ਹੀ ਨਹੀਂ ਕੀ ਪੜਦੇ ਆ ਜਦ ਮਨ ਮਰ ਜਾਂਦਾ ਨਾ ਫੇਰ ਇਹ ਬਾਣੀ ਪੜਦੇ ਆ ਫਿਰ ਭਗਤੀ ਫਿਰ ਪਤਾ ਲੱਗਦਾ ਗੱਲ ਕੀ ਹੈ ਉਹ ਕਿਹੜੀ ਅਵਸਥਾ ਕਬੀਰ ਕਹਿੰਦਾ ਆਦੀ ਪਾਛੇ ਜੋ ਜਰ ਵਰਸੇ ਗਿਆਨ ਕੀ ਆਦੀ ਪਹਿਲਾਂ ਆ ਗਈ ਸਮਝ ਤਾਂ ਸਾਰੀ ਆ ਗਈ ਗੁਰਬਾਣੀ ਦੀ ਜਦ ਫੇਰ ਇਹ ਬੰਦੀ ਬਣਦਾ ਫੇਰ ਜਲ ਵਰਸਦਾ ਤੇ ਤੇਰਾ ਜਨ ਫੇਰ ਮਨ ਭਿਜਦਾ ਫੇਰ ਬਾਣੀ ਦੇ ਅਰਥ ਹੁੰਦੇ ਨੇ ਫੇਰ ਪੜੀ ਬਾਣੀ ਦਾ ਸਾਰਾ ਹਾਲੇ ਦਾ ਅਸਰੇ ਨਹੀਂ ਹੈ ਕੁਝ ਨਿਰਵਲ ਬੂੰਦ ਆਕਾਸ਼ ਕੀ ਗਿਰਵੇ ਭੂੰਦ ਜਾਏ ਪਰੀ ਪਟਛਾਰ ਉੱਥੇ ਤਾਂ ਪੱਠੀ ਜਾਂਦੀ ਸੀ ਪੱਠੇ ਦੀ ਇੱਕ ਬੋਧ ਗਿਰ ਗਈ ਕੀ ਕਰੂਗੀ ਇਹ ਤਾਂ ਗੁਰਬਾਣੀ ਜੋ ਸੁਣਦੇ ਨੇ ਕੀਰਤਨ ਦਾ ਨਾ ਪੱਠੀ ਕੋਈ ਬੋਧ ਗਿਰਦੀ ਆ ਉਹਨਾਂ ਦੇ ਤਾਂ ਪੱਠੀ ਅੰਦਰ ਚਲਦੀ ਜਿਹਦੇ ਲੋਹਾ ਫਗਲਦਾ ਇਹ ਕਦੀ ਬੋਧ ਉੱਤੇ ਕੀ ਕਰ ਲੂ ਉਹਨਾਂ ਨੂੰ ਕੀ ਕਰ ਲੂਗੀ ਅੰਦਰ ਤਾਂ ਪੱਠੀ ਉਹਨਾਂ ਦੇ ਜਿੰਨਾ ਜਰ ਪੱਠੀ ਅੰਦਰ ਇਹ ਕੁਝ ਨਹੀਂ ਕਰਦੀ ਬਾਣੀ ਤੁਹਾਨੂੰ ਕੀ ਕਰੂਗੀ ਉਹ ਬੁਝੂ ਪਹਿਲਾਂ ਅੱਗ ਬੁਝਾਓ ਬੁਝ ਗਈ ਆਗ ਜਿਹੜਾ ਧੂਆਂ ਤ੍ਰਿਸ਼ਨਾ ਦੀ ਅੱਗ ਪਹਿਲਾਂ ਬੁਝਾ ਲਓ ਫੇਰ ਵੀ ਉਹਦੇ ਬਾਅਦ ਵੀ ਬਹੁਤ ਪੁੱਛਾ ਕਰ ਲੂ ਅਜੇ ਮੰਨਣ ਨੂੰ ਸੁਣਿਆ ਬੰਨਿਆ